ਸ਼ਲੋਕ ਰਾਜ ਰਹੇ ਬਣਤਾ ਵਿਨੋਦ ਕੁਸਮ ਰੰਗ ਬਿਕਸ਼ੋਰ ਰਾਜ ਰਹੇ ਬਣਤਾ ਵਿਨੋਦ ਹੁਣ ਇਹ ਤਾਂ ਕਹਿੰਦੇ ਬਣਤਾ ਵਿਨੋਦ ਦੇ ਨਾਲ ਰਚ ਕੌਣ ਰਚਿਆ ਆਦਮੀ ਰਚਿਆ ਇਸਤਰੀ ਵਾਸਤੇ ਤਾਂ ਪੰਕਤੀ ਨਹੀਂ ਹੈ ਔਰਤ ਵਾਸਤੇ ਤਾਂ ਬਾਣੀ ਨਹੀਂ ਹੈ ਵਿਰੋਧ ਬੰਤਾ ਇਸਤਰੀ ਨੂੰ ਕਹੇ ਔਰਤ ਨਾਲ ਕੌਣ ਰਚ ਆਦਮੀ ਰਚ ਹੈ ਬਾਣੀ ਸਾਰੀ ਆਦਮੀ ਵਾਸਤੇ ਔਰਤ ਵਾਸਤੇ ਬਾਣੀ ਨਹੀਂ ਹੈ ਜਿਹੜੀ ਬਾਣੀ ਔਰਤ ਹੈ ਕੋਈ ਪੰਜ ਚਾਰ ਸ਼ਬਦ ਲੱਗ ਪਏ ਨੇ ਇਹ ਜਿਹੜੀ ਇਹ ਮਨ ਕਾਇ ਕਰੇ ਆਪਣੇ ਕਰ ਹਰ ਰੰਗੋ ਕੀ ਨਾ ਮਾਣੀਏ ਸੋ ਨੇੜੇ ਤਨ ਕਮੜੀ ਬਾਹਰ ਕਾ ਢੂੰਡੇ ਤੂੰ ਕੀ ਕਰਨਾ ਨਹੀਂ ਗੁਰਦੁਆਰੇ ਸੌਦਾ ਤੇਰਾ ਤੇਰੇ ਘਰ ਤੂੰ ਕੀ ਕਰਨਾ ਨਹੀਂ ਸੰਤਾ ਕੋਲ ਤੂੰ ਕੀ ਕਰਨਾ ਨਹੀਂ ਗੁਰੂਆਂ ਕੋਲ ਬਾਹਰ ਕਾ ਢੂੰਡੇ ਬਾਹਰ ਕੀ ਢੂੰਡਦੀਆਂ ਤੂੰ ਹਟਾਇਆ ਸੀ ਜਾਣਦੇ ਕਿਉਂ ਉਹਨੇ ਤ੍ਰਿਆ ਚਰਿੱਤਰ ਨੇ ਤਾਂ ਹੀ ਹਟਾਇਆ ਸੀ ਉੱਥੇ ਹੀ ਕੁਝ ਹੁੰਦਾ ਜਵਾਲ ਨਹੀਂ ਆਈਦਾ ਹੁੰਦਾ ਜੇ ਭੇਜਣੇ ਆਦਮੀ ਨੂੰ ਭੇਜ ਆਪਣੇ ਨੂੰ ਉੱਥੇ ਸੰਗਤ ਹੈ ਸੁਣਿਆ ਹੋਊਗਾ ਤੈਨੂੰ ਦੱਸ ਦੂਗਾ ਨਿਆਣੇ ਤਾਂ ਹੱਟੀ ਦਾ ਸਰਦਾ ਮੰਗਾ ਲਈਦਾ ਹੁੰਦਾ ਆਪਣੀ ਨਹੀਂ ਜਾਈਦਾ ਹੁੰਦਾ ਨਿਆਣਾ ਭੇਜ ਕੇ ਨਹੀਂ ਮੰਗਾ ਲੈਂਦੇ ਆਪ ਜੂਰ ਜਾਣਾ ਅਕਲ ਦੀ ਗੱਲ ਹੈ ਉਹ ਅਕਲ ਕਿੱਥੇ ਬਿਦਵਾਨਾਂ ਨੇ ਅਕਲ ਤੇ ਕੀ ਲੈਣਾ ਮੂਰਖਾਂ ਦੇ ਹੱਥ ਪਈ ਹੈ ਬਾਣੀ ਸਾਰੀ ਜਿੰਨੇ ਆ ਸੰਤ ਚੱਕੇ ਨੇ ਜਲਣੀ ਦੇ ਚੱਕੇ ਹਾਂ ਕਿਉਂ ਇਹਨਾਂ ਨੇ ਜੋ ਕਹਿਤਾ ਸਭ ਇਹਨਾਂ ਦੇ ਸਿਰ ਬਣੇ ਉਹ ਆ ਕੇ ਫਿਰ ਬਿਆਨ ਦੇ ਦਿੰਦੀਆਂ ਨੇ ਆ ਕੇ ਬਾਅਦ ਰਾਜ ਦਾ ਬਨੋਦ ਮਰਦਾ ਬਨੋਦ ਵਿਨੋਦ ਰਿਹਾ ਕੌਣ ਆਦਮੀ ਇਹਦਾ ਮਤਲਬ ਸਾਰੀ ਬਾਣੀ ਉਪਦੇਸ਼ ਆਦਮੀ ਨੂੰ ਹੈ ਔਰਤ ਨੂੰ ਕਿਉਂ ਨਹੀਂ ਤੂੰ ਪਤੀ ਨਾਲ ਜੀ ਕਿਤੇ ਇੱਕ ਪੰਕਤੀ ਦਿਖਾ ਸਾਰੀ ਬਾਣੀ 'ਚ ਉਤੇ ਇਹ ਇਲਜ਼ਾਮ ਲੱਗਿਆ ਵੇ ਤੂੰ ਆਪਣੇ ਪਤੀ ਜੇ ਤੇਰੀ ਸੁਰਤੀ ਕਿਉਂ ਹੈ ਉਹਨੂੰ ਕਹ ਤੇਰੀ ਜੇ ਨਹੀਂ ਹੈ ਸੁਰਤੀ ਤੂੰ ਦੁਹਾਗਣ ਐ ਕਿਹਾ ਸਾਧੂ ਵਿਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਨਾਨਕ ਹੁਕਮ ਨਾਲ ਚੱਲੇ ਨਾਲ ਖਾਦਮ ਚੱਲੇ ਅਰਦਾਸ ਖਾਦਮ ਨੂੰ ਹੁਕਮ ਨਾਲ ਦੀ ਬਰਾਬਰੀ ਨਾ ਕਰ ਲਈ ਖਾਦਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ 50 ਪੰਕਤੀਆਂ ਨੇ ਜਿਹੜੀਆਂ ਹੁਣੇ ਕਹਿ ਨੇ ਸਾਰੀ ਔਰ ਦੇ ਖਿਲਾਫ ਨੇ ਸਾਰੀ ਇਹ ਗੱਲ ਬਰਾਬਰੀ ਰੱਬ ਆਪਣੀ ਉਹ ਹਿੰਦੂ ਦੀ ਉੱਥੇ ਔਰਤ ਦੀ ਪੂਜਾ ਇੱਥੇ ਨਹੀਂ ਹੈਗੀ ਇੱਥੇ ਨਹੀਂ ਹੈਗੀ ਉੱਥੇ ਤਾਂ ਦੇਵੀਆਂ ਬਣੀ ਹੋਈਆਂ ਉਹਨਾਂ ਦੀ ਤਾਂ ਹੀ ਪ੍ਰਭਾਵਿਤ ਨੇ ਤਾਂ ਹੀ ਤੇਰੀ ਅਜਤ ਤੋਂ ਕਰਦੇ ਨੇ ਨਾ ਬੋਲਦੇ ਨੇ ਖਿਲਾਫ ਬੋਲਦੇ ਨੇ ਇਹਨੂੰ ਸਮਝੇ ਨਹੀਂ ਹੈਗੀ ਗਲਤੀ ਵੀ ਗੱਲ ਹੈ ਸਿੱਖੀ ਦੀ ਸਮਝੇ ਨਹੀਂ ਜਦੋਂ ਸਿੱਖੀ ਦੀ ਸਮਝ ਆਈ ਉਦੋਂ ਪਤਾ ਲੱਗ ਜੂਗਾ ਗੱਲ ਕੀ ਉਹਨਾਂ ਦਾ ਦੇਵੀਆਂ ਦੀ ਪੂਜਾ ਹੁੰਦੀ ਹੈ ਔਰਤਾਂ ਦੀ ਗੁਰਬਾਣੀ ਜੀ ਬਣਾ ਕੀਤਾ ਹੈ ਦੇਵੀਆਂ ਦੇ ਬੰਤੇ ਦੇਵੀਆਂ ਮੰਨਤਾ ਦੇਵੀਆਂ ਨੂੰ ਸਾਰੇ ਕਿਤੇ ਮੰਨਤਾ ਸਾਡੇ ਨਾਲ ਪੰਜ ਪਿਆਰ ਹੈ ਜਿਹਨਾਂ ਨੂੰ ਗੁਰੂ ਆ ਜਿਹਨਾਂ ਕੋ ਭਗਤਾਂ ਜੋਰ ਦੀ ਗੱਲ ਹੀ ਨਹੀਂ ਕਿਤੇ ਹੈ ਕਰਤਾ ਪੁਰਖ ਹੈ ਪੁਰਖ ਦਾ ਆਦਮੀ ਹੁੰਦਾ ਫਿਰ ਖਾਲਸਾ ਖਾਲਸਾ ਲਫ਼ਜ਼ ਨਾ ਜਾਂ ਇਸਤਰੀ ਹੁੰਦਾ ਹੀ ਨਹੀਂ ਸੰਤ ਹੈ ਸੰਤਣੀ ਹੈ ਹੀ ਨਹੀਂ ਸਾਧ ਹੈ ਸਾਧਣੀ ਹੈ ਹੀ ਨਹੀਂ ਸਿੱਖ ਹੈ ਸਿੱਖਣੀ ਦੀ ਗੱਲ ਹੀ ਨਹੀਂ ਫਿਰ ਸਿੱਖਣੀ ਸਿੱਖ ਦੇ ਘਰ ਵਾਲੀ ਹੁੰਦੀ ਹੈ ਗੁਰੂ ਦੇ ਘਰ ਵਾਲੀ ਨਹੀਂ ਹੁੰਦੀ ਸਿੱਖਣੀ ਗੁਰੂ ਦੀ ਦੂਏ ਦੀ ਕਿਵੇਂ ਸਮਝੂਗੀ ਸਿੱਖਣੀ ਦਾ ਮਤਲਬ ਔਰਤ ਜਿਹਦੀ ਸਿੱਖਣੀ ਉਹਦੀ ਔਰਤ ਹੈ ਉਹ ਫਿਰ ਗੁਰੂ ਨਾਲ ਸਿੱਖਣੀ ਦਾ ਕਿਵੇਂ ਰਿਸ਼ਤਾ ਹੋ ਜੂਗਾ ਸਿੱਖਣੀ ਸਿੱਖਦੀ ਹੁੰਦੀ ਹੈ ਫਲਾਣਾ ਸਿੱਖ ਬਈ ਤੇਰੀ ਸਿੱਖਣੀ ਭਾਈ ਆਪਾਂ ਕਹਿੰਦੇ ਗੁਰੂ ਨਾਲ ਜੇ ਗੁਰੂ ਦਾ ਰੂਪ ਕੋਈ ਸਾਜ ਨੂੰ ਦੀ ਸਿੱਖਣੀ ਬਣੂ ਕੀ ਬਣੂ ਕਿਵੇਂ ਹੋ ਜੂਗਾ ਤੁਸੀਂ ਕਿਵੇਂ ਕਰ ਦੋਗੇ ਇਹਨੂੰ ਇਹ ਨਾ ਦੇ ਸਾਰੇ ਬਦਦਮਾਵੇ ਪਤਾ ਹੀ ਨਹੀਂ ਹੈਗਾ ਧਰਮ ਕੀ ਹੁੰਦਾ ਆਦਮੀ ਦਾ ਧਰਮ ਹੁੰਦਾ ਔਰਤਾਂ ਤਾਂ ਕੋਈ ਧਰਮ ਹੀ ਨਹੀਂ ਹੈ ਨਾ ਕੋਈ ਜਾਤ ਨਾ ਪਾਤ ਨਾ ਧਰਮ ਨਾ ਬੋਧ ਦਾ ਕੁਝ ਨਹੀਂ ਹੈ ਇਹਦਾ ਧਰਮ ਧਾਰਨ ਕਰਨਾ ਜਿਹੜਾ ਇਹਦੇ ਫੇਰੇ ਇਹ ਆਨੰਦ ਜਿਹੜਾ ਹੁੰਦਾ ਉਦੋਂ ਹੀ ਧਰਮ ਹੈ ਉਹ ਦੇਖਾ ਦੋਏ ਮੁਸਲਮਾਨ ਬਣ ਗਏ ਵਿਆਹ ਤੋਂ ਪਹਿਲਾਂ ਬਣ ਗਏ ਨਾ ਨਕਾਹ ਕਰਾ ਲਿਆ ਦੋਏ ਮੁਸਲਮਾਨ ਨੇ ਜੇ ਆਨੰਦ ਕਾਰਜ ਹੁੰਦੇ ਦੋਏ ਸਿੱਖ ਬਣ ਜਾਂਦੇ ਜੇ ਫੇਰੇ ਕਰਾਉਂਦੇ ਦੋ ਹਿੰਦੂ ਬਣ ਜਾਂਦੇ ਜੇ ਦੋ ਮੁਸਲਮਾਨ ਬਣ ਕੇ ਜੇ ਮੁਸਲਮਾਨ ਬਣ ਕੇ ਕਰਾਉਣਗੇ ਤਾਂ ਫੇਰੇ ਕਰਾਉਣਗੇ ਨਾ ਹਿੰਦੂ ਬਣ ਕੇ ਕਰਾਉਣਗੇ ਫੇਰੇ ਕਰਾਉਣਗੇ ਬਸ ਧਰਮ ਦੋਹਾਂ ਦਾ ਜਦੇ ਬਦਲ ਜਾਂਦਾ ਵਿਆਹ ਦਾ ਧਰਮ ਸਰਟੀਫਾਈ ਕਰਦਾ ਤੁਹਾਡਾ ਤੁਹਾਡਾ ਧਰਮ ਕੀ ਹੈ ਅਸਲ 'ਚ ਵਿਆਹ ਦੀ ਰਾਜੂ ਧਰਮ ਸਰਟੀਫਾਈ ਕਰਦੀ ਹੈ ਕਿਹੜੇ ਧਰਮ ਦੇ ਬੰਦੇ ਹੋ ਤੁਸੀਂ ਜਿਹਨੇ ਕੋਰਟ ਮੈਚ ਕਰਾਈ ਉਹਨਾਂ ਦਾ ਕੋਈ ਧਰਮ ਨਹੀਂ ਉਹਨਾਂ ਦਾ ਧਰਮ ਬਸ ਉਹਦਾ ਮਨਮੁਖਾਂ ਦਾ ਕੋਰਟ ਮੈਚ ਉਹਦਾ ਧਰਮ ਤਾਂ ਸਰਕਾਰੀ ਹੈ ਫਿਰ ਸਰਕਾਰ ਦਾ ਉਹ ਧਰਮ ਹੁੰਦਾ ਸਰਕਾਰ ਦਾ ਉਹ ਧਰਮ ਨਹੀਂ ਹੈ ਰਾਜ ਰਹੇ ਬਣਤਾ ਵਿਨੋਦ ਬਣਤਾ ਵਿਨੋਦ ਦੇ ਵਿੱਚ ਰਚਿਆ ਹੈ ਤੂੰ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਮਨ ਬਾਜੀ ਹਾਰੀ ਕਿਹਾ ਕਿਨੂੰ ਆਦੂ ਔਰ ਤੂੰ ਕਿਵੇਂ ਕਹਤੀ ਇਹ ਸੈਂਕੜੇ ਬੰਦੀਆਂ ਪਈਆਂ ਨੇ ਗੁਰਬਾਣੀ 'ਚ ਰੌਲਾ ਪਈ ਜਾਂਦਾ ਉੱਚੇ ਮੰਦਰ ਸੁੰਦਰ ਸੁੰਦਰ ਨਾਰੀ ਰਾਮ ਨਾਮ ਬਾਜੀ ਹਰੀ ਇਹਨੇ ਹਰੀ ਆਦਮੀ ਨੇ ਉੱਚੇ ਮੰਦਰ ਵੀ ਬਣਾ ਲਏ ਬੜੀਆਂ ਕੋਠੀਆਂ ਵੀ ਬਣਾ ਲਈਆਂ ਰਾਜਾ ਵੀ ਬਣ ਗਿਆ ਇਹ ਮੰਦਰੇ ਬਣਾ ਲਿਆ ਜਿਹੜੇ ਦੂਏ ਨੇ ਮੰਦਰ ਬੜੇ ਬੜੇ ਬਣਾਏ ਨੇ ਨਾ ਸੰਤਾਂ ਨੇ ਉਥੇ ਉਹ ਤੇਰੇ ਦੇਵਦਾਸੀਆਂ ਵੀ ਬਹੁਤ ਨੇ ਰਾਮ ਨਾਮ ਨਹੀਂ ਬਾਜੀ ਹਰੀ ਰਾਜਾ ਦਾ ਰਾਮ ਨਾਮ ਹੁੰਦਾ ਨਹੀਂ ਮੰਦਰ ਤਾਂ ਮੰਦਰ 'ਚ ਹੁੰਦਾ ਰਾਮ ਨਾਮ ਰਾਮ ਨਾਮ ਮਨਵਾਜੀ ਹਾਰੀ ਜੀਵਨ ਦੀ ਬਾਜੀ ਹਾਰ ਗਈ ਸਾਰਾ ਉਪਦੇਸ਼ ਆਦਮੀ ਨੂੰ ਤਨ ਮਨ ਤਨ ਸਭ ਸੌਂਪ ਗੁਰ ਕੋ ਕੌਣ ਕਹ ਦੂ ਕੌਣ ਕਿਹਨੂੰ ਕਹ ਦੂ ਤਨ ਮਨ ਤਨ ਸੌਂਪ ਗੁਰ ਕਹ ਦੂ ਹੁਕਮ ਮੰਨਿਆ ਪਾਈਏ ਫਿਰ ਮੈਂ ਕਹਿੰਦਾ ਭਗਤੀ ਔਰਤ ਕਿਵੇਂ ਪੜ੍ਹ ਦੂ ਪੜ੍ਹ ਦੂਗੀ ਫਿਰ ਮੱਤ ਮਾਰੀ ਹੋਈ ਹੈ ਸਿੱਖਾਂ ਨੇ ਹੁਣ ਪਤਾ ਹੀ ਨਹੀਂ ਸਿੱਖੀ ਕੀ ਹੁੰਦੀ ਕਿਵੇਂ ਪੜ੍ਹ ਲੂ ਭਗਤੀ ਇਹ ਕਿਵੇਂ ਲਿਖੀ ਜਾਂਦੀ ਹੈ ਇੱਥੇ ਇਹਦਾ ਅਰਥ ਕੀ ਬਣਦਾ ਫਿਰ ਦਾਨ ਮਾਨ ਧਨ ਸਭ ਸੌਂਪ ਕੋ ਹੁਕਮ ਮੰਨਿਆ ਪਾਈਆ ਕਿਵੇਂ ਕਹਿ ਦੂ ਆਪਣੇ ਪਤੀ ਦੇ ਬਿਨਾ ਦੂਏ ਨੂੰ ਕਿਵੇਂ ਕਹਿ ਦੂਏ ਗੱਲ ਤਾਂ ਦਾ ਦੀ ਰਹਿ ਗਈ ਉਹ ਪਤੀ ਵਸਤਾ ਬਦਲ ਗਈ ਧਰਮ ਨਹੀਂ ਰਿਹਾ ਧਰਮ ਨਹੀਂ ਰਹੇ ਕੋਈ ਤੇ ਨਹੀਂ ਰਹੀ ਉਹ ਐ ਇਹ ਗੁਰੂ ਹੈ ਜਿਹੜਾ ਕਹਾ ਲੂ ਐ ਇਹ ਗੁਰੂ ਜਿਹੜਾ ਕਹਾ ਲੂ ਤੁਸੀਂ ਤਾਂ ਗੁਰੂਆਂ ਨੂੰ ਬਦਨਾਮ ਕਰਦੇ ਹੋ ਗੱਲ ਕਹਿ ਕੇ ਵੀ ਗੁਰੂ ਕਹੇ ਜਿੱਤੇ ਨਾ ਦੇ ਕੀ ਲਿਖਿਆ ਹੋਇਆ ਹੈ ਕੀ ਅਰਥ ਨਿਕਲਦਾ ਹੈ ਰਿਜ਼ਲਟ ਤਾਂ ਹੀ ਹੈ ਕੀ ਪੱਲੇ ਕੀ ਰਹਿ ਗਿਆ ਸਿੱਖੀ ਦੇ ਨੇੜੇ ਤੇੜੇ ਨਹੀਂ ਗਏ ਅਸੀਂ ਦੇਖਿਆ ਹੀ ਨਹੀਂ ਗਿਆ ਹੈ ਕੀ ਹੈ ਜੁੜ ਕੇ ਹੀ ਨਹੀਂ ਚੱਲੇ ਅਸੀਂ ਇਹਦੇ ਨਾਲ ਜਿਵੇਂ ਕਿ ਗਾਜੂਚੀ ਲਾਈਨ ਤੋਂ ਪਈਏ ਚੱਲਦੇ ਹੁਣ ਗੱਡੀ ਤੇ ਗੱਡੀ ਖੜ ਜੂਗੀ ਥੱਪੇ ਕਿੱਥੇ ਜਾਊਗੀ ਉਹ ਇਹ ਤਾਂ ਲੈਣ ਦੇ ਉੱਤੋਂ ਗਾਈ ਗਾਈ ਪਈਏ ਉੱਚੇ ਹੀ ਚੱਲਦੇ ਨੇ ਲੈਣ ਨਾਲ ਜੁੜੀ ਹੋਈ ਨਹੀਂ ਗੱਡੀ ਰਾਜ ਰਹੇ ਬਣਤਾ ਬਨੋਦ ਕੁਸਮ ਰੰਗ ਬਿਕਸ਼ੋਰ ਕੁਸਮ ਰੰਗ ਬਣਤਾ ਬਨੋਦ ਕੀ ਹੈ ਫੁੱਲ ਦਾ ਕਿੰਨਾ ਇਹਦੇ ਰੰਗ ਹੁੰਦਾ ਵੀ ਫੁੱਲ ਹੈ ਕਿੰਨੇ ਦਿਨ ਦੀ ਉਮਰ ਹੁੰਦੀ ਉਹਦੀ ਬੜਾ ਹੁੰਦਾ ਤਾਜ਼ਾ ਤਾਜ਼ਾ ਫੁੱਲਦਾ ਨਾ ਕਿੰਨੇ ਦਿਨ ਦਾ ਜਾ ਜਾਣਾ ਇੱਕ ਉਸ ਰੰਗ ਹੈ ਫੁੱਲ ਦਾ ਰੰਗ ਹੈ ਇਹ ਪੱਕਾ ਨਹੀਂ ਹੁੰਦਾ ਟੈਂਪਰੇਰੀ ਹੁੰਦਾ ਥੋੜਾ ਲੰਗਾ ਇਹ ਦੋ ਚਾਰ ਦਿਨ ਦਾ ਹੁੰਦਾ ਹੈ ਇਹ ਕੁਸਮ ਰੰਗ ਬਿਕਸ਼ੋਰ ਸ਼ੋਰ ਬਿਕ ਮਾਇਆ ਦਾ ਇੱਕ ਤਾਂ ਉਸ ਰੰਗ ਹੋ ਗਿਆ ਇਹ ਜਿਹੜਾ ਤੂੰ ਰਾਜਮਾਲ ਹੈ ਮਨਸ਼ੋਰ ਮਨ ਦੇ ਵਿੱਚ ਇਹਦਾ ਹੀ ਰੋਲਾ ਬੜਾ ਸਾਰਾ ਰਾਜਮਾਲ ਲਈ ਸ਼ੋਰ ਹੈ ਮਨ ਰਾਜਮਾਲ ਪਰ ਸ਼ੋਰ ਸ਼ੋਰ ਰੌਲਾ ਮਾਇਆ ਦਾ ਰੌਲਾ ਬਿਕ ਮਾਇਆ ਨੂੰ ਕਿਹਾ ਕੁਸਮ ਰੰਗ ਹੈ ਇਹ ਮਾਇਆ ਇਹਦਾ ਹੀ ਸ਼ੋਰ ਹੈ ਤੇਰੇ ਇਹਦੇ ਸ਼ੋਰ ਇੰਨਾ ਜ਼ਿਆਦਾ ਕਿ ਅੰਤਰਾਤਮਾ ਦੀ ਆਵਾਜ਼ ਸੁਣਦਾ ਹੀ ਨਹੀਂ ਅੰਤਰਾਤਮਾ ਦੀ ਆਵਾਜ਼ ਤੈਨੂੰ ਸੁਣਦੀ ਹੋਈ ਨਹੀਂ ਸੂਤਕ ਜਿਹਾ ਲੱਗਿਆ ਹੈ ਆ ਸੂਤਕ ਹੈ ਜਿਹੜਾ ਸੁਣ ਨਹੀਂ ਦਿੰਦਾ ਸੁਣ ਨਹੀਂ ਦਿੰਦਾ ਇਹੀ ਤਾਂ ਸੂਤਕ ਹੈ ਉਸ ਮਰੰਗ ਬਿਗਜੋ ਇਹ ਇਹ ਇਹ ਸੂਤਕ ਹੈ ਸੁਣੇ ਮੈਂ ਹੂੰ ਨਾਨਕ ਤਹ ਸ਼ਰਣੀ ਪਰੋਂ ਬਿਨ ਸਜਾਏ ਮੈਂ ਮੋਰ ਉਹਦੀ ਛੜਨ ਪੈ ਲੋ ਜਿਹੜੀ ਗੱਲ ਤੋਂ ਮੈਂ ਮੋਰ ਵਿਛੜ ਮੈਂ ਔਰ ਮੋਰ ਮੇਰਾ ਔਰ ਮੈਂ ਦੋ ਚੀਜ਼ਾਂ ਜਿਹੜੀ ਗੱਲ ਭੁਲਾ ਲਵੇ ਨਾ ਉਹ ਗੱਲ ਦਾ ਮਗਰ ਲੱਗ ਜੋ ਮੈਂ ਔਰ ਮੋਰ ਦੋ ਚੀਜ਼ਾਂ ਭੁੱਲ ਜੋ ਅੰਦਰੋਂ ਨਾਸ਼ ਹੋ ਜਵੇ ਮੈਂ ਔਰ ਮੋਰ ਦਾ ਉਹਦੀ ਛਣ ਪੈ ਜੋ ਉਹਦੇ ਪਿੱਛੇ ਲੱਗ ਜੋ ਜਿਹੜਾ ਗ੍ਰੰਥ ਜਿਹੜਾ ਉਪਦੇਸ਼ ਮੈਂ ਔਰ ਮੋਲ ਨੂੰ ਭੁਲਾ ਦਵੇ ਉਸ ਉਪਦੇਸ਼ ਦੀ ਸੁਣ ਚਲੇ ਉਹਨੂੰ ਮੰਨ ਲਓ ਵੀ ਇਹ ਰਾਹ ਸਾਨੂੰ ਬਾਜ਼ੂਗਾ ਇਹ ਲੈ ਜੂ ਕੱਢ ਕੇ ਇਹ ਨਕਸ਼ਾ ਠੀਕ ਹੈ ਬਾਕੀ ਸਭ ਗਲਤ ਨੇ ਨਕਸ਼ੇ ਬੜਾ ਮਾਇਆ ਤਕਣੀ ਕਰਨ ਵਾਲੇ ਨਕਸ਼ੇ ਨੂੰ ਬਸਾਉਣ ਵਾਲੇ ਨੇ ਥੋੜਾ ਵੀ ਲੈ ਜਾਣਾ ਉਹਨੇ ਆਪਣੀ ਗੱਲ ਹੋਗਾ ਗਈ ਹੋਣੀ